ਅਥ ਨਿਸੁੰਭ ਜੁਧ ਕਥਨੰ ਦੁਹਰਾ ਸੁੰਭ ਨਿਸੁੰਭ ਸੁਣਿਓ ਜਵੈ ਰਕਤ ਬੀਰਜ ਕੋ ਨਾਸ ਆਪ ਚੜਤ ਪੇ ਜੋਰ ਦਲ ਸਜੇ ਪਰਸ ਅਰ ਪਾਸ ਭਜੰਗ ਪ੍ਰਿਆ ਛੰਦ ਚੜੇ ਸੁੰਭ ਨੈ ਸੁੰਭ ਸੂਰਾ ਅਪਾਰੰ ਉਠੇ ਨਦ ਨਾਦੰ ਸੋ ਤਉ ਸਾਤੁਕਾਰੰ ਭਈ ਅਸ ਸਹਿ ਕੋਸ ਲੋ ਛਤਰ ਛਾਇੰ ਭਜੇ ਚੰਦਰ ਸੂਰੰ ਡਰਿਓ ਦੇਵ ਰਾਯੰ ਪਕਾ ਭੁੰਕ ਪੇਰੀ ਟਕਾ ਟੁੰਕ ਟੋਲੰ ਫਟੀ ਨਖ ਸਿੰਘੰ ਮੁਖੰ ਡੱਢ ਕੋਲੰ ਡਮਾ ਡਾਮ ਡਵਰੂ ਡਕਾ ਡੁੰਕ ਡੰਕੰ ਰੜੇ ਗ੍ਰਿਧ ਵਿਰਧੰ ਕਿਲਕਾਰ ਕੰਕੰ ਖੁਰੰ ਖੇ ਉੱਠੀ ਰਹਿਓ ਗੈਣ ਪੂਰੰ ਦਲੇ ਸਿੰਧ ਵਿਧੰ ਭਏ ਪੱਬ ਚੂਰੰ ਸੁਣਿਓ ਸੂਰ ਕਾਲੀ ਗਹੇ ਸ਼ਸਤਰ ਪਾਣੰ ਕਿਲਕਾਰ ਦੇਵੀ ਹਨੇ ਜੰਗ ਜਵਾਨੰ ਰਸਾਵਲ ਛੰਦ ਗਜੇ ਵੀਰ ਗਾਜੀ ਤੁਰੇ ਤੁੰਦ ਤਾਜੀ ਮਹਿ ਖਾਸ ਕਰਖੇ ਸਰੰਗ ਧਾਰ ਬਰਖੇ ਹਿਤੈ ਸਿੰਘ ਗੱਜੋ ਮਹਾ ਸੰਖ ਬੱਜੋ ਰਹਿਓ ਨਾਦ ਪੂਰੰ ਛੁਹੀ ਗੈਣ ਤੂਰੰ ਸਭੈ ਸ਼ਸਤਰ ਸਾਜੇ ਘਣੰ ਜੇਮ ਗਾਜੇ ਚਲੇ ਤੇਜ ਤੈ ਕੈ ਅਨੰਤ ਸ਼ਸਤਰ ਲੈ ਕੈ ਚਹੂ ਹੋਰ ਢੂਕੇ ਮੁਖੰ ਮਾਰ ਕੂਕੇ ਅਨੰਤ ਸ਼ਸਤਰ ਵੱਜੇ ਮਹਾਬੀਰ ਗੱਜੇ ਮੁਖੰ ਨੈਣ ਰਕਤੰ ਧਰੇ ਪਾਣ ਸਕਤੰ ਕੀਏ ਕ੍ਰੋਧ ਉਠੇ ਸਰੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਤ ਸ਼ਸਤਰ ਛੂਟੇ ਕਰੀ ਬਾਣ ਬਰਖੰ ਭਰੀ ਦੇਵੀ ਹਰਖੰ ਬੇਲੀ ਬਿਦਰਮ ਛੰਦ ਕਹਾ ਖਾਸੋ ਕੂਕਿਤ ਕੰਕੀਆਂ ਬਹਾ ਬਾਦ ਵੀਰ ਸੋ ਬੰਕੀਆਂ ਲਹ ਲਾਹਤ ਬਾਣ ਕਿਰਪਾਣਿਯੰ ਗਹ ਗਹਤ ਪ੍ਰੀਤ ਮਸਾਣਿਯੰ ਡਹ ਡਹਤ ਡਵਰ ਡਮੰਕਿਯੰ ਲਹ ਲਾਹਤ ਤੇਗ ਅੰਗ ਤਰਮੰਕਿਯੰ ਧਰਮ ਧਰਮਤ ਸਾਮ ਤਮੰਕਿਯੰ ਬਵਕੰਤ ਬੀਰ ਅੰਗ ਛੁਟਕੰਤ ਬਾਣ ਕਮਾਣਿਯੰ ਹਾਰੰਤ ਖੇਤ ਅੰਗ ਡਹਕੰਤ ਡਾਮਰ ਡੰਕਣੀ ਕਾ ਕਹ ਕੂਕਤ ਜੁਗਣੀ ਉਠੰਤ ਸ੍ਰੋਣਤ ਅੰਗ ਬਰਖੰਤ ਸਾਇਕ ਅੰਗ ਬਵਕੰਤ ਵੀਰ ਅੰਗ ਫਿਖਰੰਤ ਸਿਆਰ ਬਸੇਖਿਅੰ ਹਰਖੰਤ ਤੇ ਰੰਗਣੀ ਬੇਰੰਤ ਦੇਵੀ ਅਭੰਗਣੀ ਬਵਕੰਤ ਕੇ ਹਰ ਡੋਲਹੀ ਰਣ ਰੰਗ ਭੰਗ ਕਲੋਲਹੀ ਟਮ ਤੇ ਢੋਲ ਟਮਕਿਆਂ ਧਮ ਤੇ ਸਾਂਗ ਤਰਮਕਿਆਂ ਬਾਹ ਬਾਹਤ ਕ੍ਰੋਧ ਕਿਰਪਾਣਿਆਂ ਜੁਜੰਤ ਜੋਧ ਜਵਾਨਿਆਂ ਦੋਹਰਾ ਭਜੀ ਚਮੂ ਸਵਦਾਨ ਵੀ ਸੁੰਭ ਨਿਰਖ ਨਿਜ ਨੈਣ ਨਿਕਟ ਬਿਗਟ ਭੜ ਜੇ ਹੁਤੇ ਤੈਨ ਪ੍ਰਤਿ ਬੁਲਿਓ ਵੈਣ ਨਰਾਛੰਦ ਨਿਸੁੰਭ ਸੁੰਭ ਕੋ ਕਹਿ ਪਠਿਓ ਸੁਭਾਵ ਰੂਪ ਕਹਿ ਕਹਿਓ ਕਿਸੀ ਗਿਰ ਜਾਈਓ ਦੁਰਗਾਹੇ ਬਾਂਧ ਲਿਆਈਓ ਚੜਿਓ ਸੁਸਹਿਣ ਸੱਜ ਕਹਿ ਸਕੋਪ ਸੂਰ ਗੱਜ ਕਹਿ ਉਠੇ ਵਿਜੰਤਰ ਬਾਜ ਕਹਿ ਚਲਿਓ ਸੁਰੇਸ ਸੁਭਾਜ ਕਹਿ ਅਨੰਤ ਸੂਰ ਸੰਗ ਲੈ ਚਲਿਓ ਸੁਦੁੰਦ ਭੀਨ ਦਾ ਹਕਾਰ ਸੂਰਮਾ ਪਰੇ ਬਿਲੋਕ ਦੇਵਤਾ ਡਰੇ ਮਦ ਭਾਰ ਛੰਦ ਕੰਪਿਓ ਸੁਰੇਸ ਬੁਲਿਓ ਮਹੇਸ਼ ਕਿੰਨੋ ਵਿਚਾਰ ਪੁੱਛੇ ਜੁਜਾਰ ਕੀਜੈ ਸੋ ਮਿੱਤਰ ਕੌਣੇ ਚਰਿਤ੍ਰ ਜਾਤੇ ਸੁਮਾਏ ਜੀਤਾ ਬਨਾਏ ਸਖਤੈ ਨਿਕਾਰ ਭੇਜੋ ਅਪਾਰ ਸਤਰੂਨ ਜਾਏ ਹਨ ਹੈ ਰਸਾਏ ਸੋਈ ਕਾਮ ਕੀਨ ਦੇਵਨ ਪ੍ਰਵੀਨ ਸਖਤੈ ਨਿਕਾਰ ਭੇਜੀ ਅਪਾਰ ਬਿਰਧ ਨਰਾਛੰਦ ਚਲੀ ਸਖਤ ਸੀਗਰ ਸੀ ਕਿਰਪਾਨ ਪਾਣ ਧਾਰ ਕੈ ਉਠੇ ਸੁਗ੍ਰਿਧ ਬ੍ਰਿਧ ਡੌਰ ਡਾਕਣੀ ਡਕਾਰ ਕੈ ਹਸੇ ਸੁਕੰਕ ਬੰਕੀ ਅੰਕ ਮੰਦ ਅੰਧ ਉਠੀ ਵਸੇਗ ਦੇਵਤਾਰ ਵੀਰ ਬਾਣ ਧਾਰ ਬੁਠੀ ਰਸਾਵਲ ਚੰਦ ਸਵੈ ਸਖਤ ਐ ਕਹਿ ਚਲੀ ਸੀਸ ਨੈ ਕਹਿ ਮਹਾ ਅਸਤਰ ਤਾਰੇ ਮਹਾਬੀਰ ਮਾਰੇ ਮੁਖੰਗ ਰਕਤ ਨੈਣੰ ਬਕੈ ਬੰਕ ਬੈਣੰ ਧਰੇ ਅਸਤਰ ਪਾਨੰ ਕਟਾਰੀ ਕਿਰਪਾਨੰ ਉਤੈ ਦੈਤ ਗਾਜੇ ਤੁਰੀ ਨਾਦ ਬਾਜੇ ਧਰੇ ਚਾਰ ਚਰਮੰ ਸਰਜੇ ਕਰੂਰ ਬਰਮੰ ਚਹੂ ਔਰ ਗਰਜੇ ਸਵੈ ਦੇਵ ਲਰਜੇ ਛੁਟੇ ਤਿਛ ਤੀਰੰ ਕਟੇ ਚੌਰ ਚੀਰੰ ਰਸੰਗ ਰੁਦਰ ਰਤੇ ਮਹਾ ਤੇਜ ਤਤੇ ਗਰੀ ਬਾਣ ਬਰਖੰ ਭਰੀ ਦੇਵੀ ਹਰਖੰ ਇਤੇ ਦੇਵੀ ਮਾਰੈ ਉਤੈ ਸਿੰਘ ਫਾਰੈ ਗਣੰ ਗੂੜ ਗਰਜੈ ਸਵੈ ਦਇਤ ਲਰਜੈ ਭਈ ਬਾਣ ਬਰਖਾ ਗਏ ਜੀਤ ਕਰਖਾ ਸਵੈ ਦੁਸ਼ਟ ਮਾਰੇ ਮਈਆ ਸੰਤੂ ਬਾਰੇ ਨਿਸੁੰਭੰ ਸੰਘਾਰਿਓ ਦਲੰਗ ਦਾਇਤ ਮਾਰਿਓ ਸਵੈ ਦੁਸ਼ਟ ਭਾਜੇ ਇਤੈ ਸਿੰਘ ਗਾਜੇ ਭਈ ਪੂਬ ਬਰਖਾ ਗਏ ਜੀਤ ਕਰਖਾ ਜੈਨ ਸੰਤ ਜੰਪੈ ਤਰਸੇ ਦੈਤ ਕੰਪੈ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਨਿਸੁੰਭ ਬਧਾ ਪੰਚਮੋ ਧਿਆਇ ਸੰਪੂਰਨ ਮਸਤ ਸੁਭ ਮਸਤ ਅਭਜੂ ਹਾਥ ਸੁੰਭ ਜੁਧ ਕਥਨੰ ਪੁਜੰਗ ਪ੍ਰਿਆ ਛੰਦ ਲਗਹੁ ਪ੍ਰਾਤ ਜੋ ਸੁਣਿਓ ਸੁੰਭ ਰਾਜੰ ਸਜੇ ਸ਼ਸਤਰੇ ਅਸਤਰੰ ਚੜਿਓ ਚੌਪ ਚਾਇੰ ਭਇਓ ਨਾਦ ਉਚੰਗ ਰਹਿਓ ਪੂਰ ਗੈਣੰ ਤਰਸੇ ਦੇਵਤਾ ਦੈਤ ਕੰਪਿਓ ਤ੍ਰਿਣੈਨੰ ਡਰਿਓ ਚਾਰਬ ਕਤਰੰ ਟਰਿਓ ਦੇਵ ਰਾਜੰ ਡਿਗੇ ਪਪ ਸਰਬੰ ਸਰਜੇ ਸੁਬਰ ਸਾਜੰ ਪਰੇ ਹੂ ਦਇ ਕੈ ਪਰੇ ਲੋਹ ਕ੍ਰੋਹੰ ਮਨੋ ਮੇਰ ਕੋ ਸਾਤ ਮੋ ਸ੍ਰਿੰਗ ਸੋਹੰ ਸਜਿਓ ਸੈਣ ਸੁੰਭੰ ਕੀਓ ਨਾਦ ਉਚੰ ਸੁਣੇ ਗਰਵਣਿਆਨ ਕੇ ਗਰਭ ਮੁਚੰ ਪਰਿਓ ਲੋਹ ਕ੍ਰੋਹੰ ਉਠੀ ਸਸਤਰ ਝਾਰੰ ਚਬੀ ਚਾਵ ਡਾਡਾ ਕਣੀਯੰ ਡਕਾਰੰ ਬਹੇ ਸ਼ਸਤਰ ਅਸਤਰੰ ਕਟੇ ਚਰਮ ਬਰਮੰ ਭਲੇ ਕੈ ਨਿਭਾਇਓ ਪਟੰ ਸੁਆਮੀ ਧਰਮੰ ਉਠੀ ਕੂਹ ਜੂਹੰ ਚੌਰ ਚੀਰੰਗ ਰੁਲੇ ਤਛ ਮੁਛੰ ਪਰੀ ਗਛ ਤੀਰੰ ਗਿਰੇ ਅੰਕ ਸੰਗ ਵਾਰਣੰ ਵੀਰ ਖੇਤੰ ਨਚੇ ਕੰਧ ਹੀਣੰ ਕਬੰਧੰ ਅਚੇਤੰ ਉਡੈ ਗ੍ਰਿਧ ਬ੍ਰਿਧੰ ਰੜੈ ਕੰਕ ਬੰਕੰ ਪਕਾ ਭੋਗ ਭੇਰੀ ਡਹਾ ਡੂ ਡੰਕੰ ਟਕਾ ਟੁਕ ਟੋਪੰ ਟਕਾ ਟੁਕ ਟਾਲੰ ਤਛਾ ਮੁਛ ਤੇਗੰ ਬਕੈ ਬੇਕਰਾਲੰ ਹਲਾ ਚਾਲ ਵੀਰੰ ਤਮਾ ਤਮ ਸੰਗੰ ਪਰੀ ਹਾਲ ਹੋਲੰ ਸੁਣਿਓ ਲੋਗ ਨਾਗੰ ਡਕੀ ਡਾਕਣੀ ਜੋਗਣੀ ਅੰਗ ਵਿਤਾਲੰ ਨਚੇ ਕੰਧ ਹੀਣੰ ਕੰਬੰਧੰ ਕਪਾਲੰ ਹਸੇ ਦੇਵ ਸਰਬੰਗ ਰਿਸਿਓ ਦਾਨ ਵੇਸੰ ਕਿਦੋ ਅਗਨ ਜਵਾਲੰ ਭਇਓ ਆਪ ਭੇਸੰ ਦੋਹਰਾ ਸੁੰਭਾ ਸੁਰ ਜੀਤ ਕੇ ਅਸੁਰ ਪਠੇ ਕੋ ਬਢਾਏ ਤੇ ਦੇਵੀ ਸੋਖਿਤ ਕਰੇ ਬੂ ਤਵਾ ਕੀ ਨਿਆਏ ਨਰਾਛੰਦ ਸੋ ਵੀਰ ਸੈਣ ਸਾਜ ਕਹਿ ਚੜਿਓ ਸਕੋਪ ਗੱਜ ਕਹਿ ਦਲਿਓ ਸੋ ਸ਼ਸਤਰ ਧਾਰ ਕੈ ਪੁਕਾਰ ਮਾਰ ਮਾਰ ਕੈ ਸੰਗੀਤ ਮਧ ਭਾਰ ਛੰਦ ਕਾਗੜ ਦੰਗ ਕੜਾਗ ਤਾਗੜ ਦੰਗ ਤੜਾਗ ਸਾਗੜ ਦੰਗ ਸੋ ਵੀਰ ਗਾਗੜ ਦੰਗ ਹੀਰ ਨਾਗੜ ਦੰਗ ਨਿਸ਼ਾਨ ਜਾਗੜ ਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਗੜ ਦੀ ਤਮਾਕ ਲਾਗੜ ਦੀ ਲਹਾਕ ਕਾਗੜ ਦੰਗ ਕਿਰਪਾਨ ਬਾਹ ਹੈ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਛਾਗੜ ਦੀ ਛਟੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸੁਭੰਗ ਜਾਗੜ ਦੀ ਜਵਾਨ ਝਾਗੜ ਦੀ ਛਜਾਨ ਝਾਗੜ ਦੀ ਚੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਗ ਚਾਗੜ ਦੀ ਚਟਾਗ ਕਾਗੜ ਦੀ ਖਬਾਕ ਭਾਗੜ ਦੀ ਫਵਾਕ ਕਾਗੜ ਦੀ ਕਪਾਲ ਨੱਚੀ ਬਿਕਰਾਲ ਨਿਰਾਜ ਛੰਦ ਅਨੰਤ ਦੁਸ਼ਟ ਮਾਰਿਯੰ ਬਿਆੰਤ ਸੋਗ ਟਾਰਿਯੰ ਕਮੰਦ ਅੰਧ ਉਠੀਯੰ ਵਿਸੇਖ ਬਾਣ ਬੁਠੀਯੰ ਕੜਾਕ ਕਰ ਮੁਕੰ ਉਦੰ ਸੜਾਕ ਸਹਿ ਹਥੀ ਜੁਦੰ ਬਿਆੰਤ ਬਾਣ ਬਰਖਿਯੰ ਵਿਸੇਖ ਵੀਰ ਹਰਖਿਯੰ ਸੰਗੀਤ ਨਰਾਛੰਦ ਕੜਾ ਕੜੀ ਕਿਰਪਾਨ ਅੰਗ ਜਟਾ ਜਟੀ ਜਵਾਨ ਅੰਗ ਸੁਬੀਰ ਜਾਗਰਦੰਗ ਜਗੇ ਲੜਾਕ ਦੰਗ ਪਗੇ ਰਸਾਵਲ ਛੰਦ ਚਮੀ ਤੇਗ ਚਟੰਗ ਛੁਰੀ ਛਿਪਰ ਛੁਟੰਗ ਗੁਰੰਗ ਗੁਰਜ ਗਟੰਗ ਪਲੰਗੰਗ ਪਿਸਟੰਗ ਕਿਤੇ ਸਰੂਣ ਚਟੰਗ ਕਿਤੇ ਸੀਸ ਹੁਟੰਗ ਕਹੂੰ ਹੂ ਛੁਟੰਗ ਕਹੂੰ ਬੀਰ ਉਟੰਗ ਕਹੂੰ ਤੂਰ ਲੁਟੰਗ ਕਿਤੇ ਮਾਰ ਰਟੰਗ ਭਣੈ ਜਸ ਭਟੰਗ ਕਿਤੇ ਪੇਟ ਵਟੰਗ पदे छत्र थट्टंकिते खून खट्टंकिते दुष्ट दट्टंग फिरे ज्यो हरटंग सजे सूर सारे मह ख्वास धारे लये खाग्यारे महारो वारे सही रूप कारे मनो सिंध खारे कई बार गारे सुमारंग उचारे भवानी पछारे जवाजे मिजारे बड़े लुझारे हुते जहिए वारे एकंग बार टारे ठमंग ठोक ठारे बली मार डारे टमक्के ढढारे ਬਹੇ ਬਾਣ ਨਿਆਰੇ ਕਿਤੇ ਤੀਰ ਤਾਰੇ ਲਖੇ ਹਾਥ ਬਾਰੇ دیਵਾਨੇ ਦਿਦਾਰੇ ਹਣੇ ਭੂਮਿ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਤ ਪਾਰੇ ਤਿਤੇ ਅੰਤ ਹਾਰੇ ਬੜੇ ਈੜਿਆਰੇ ਖਰੇ ਈ ਬਰਿਆਰੇ ਕਰੂਰ ਅੰਕਰਾਰੇ ਲਪੱਕੇ ਲਲਾਰੇ ਹਰੀਲੇ ਰਿਆਰੇ ਹਣੇ ਕਾਲਿਕਾਰੇ ਭੱਜੇ ਰੋਹ ਵਾਰੇ ਦੋਹਰਾ ਇਹ ਵਿਦ ਦੁਸ਼ਟ ਪ੍ਰਜਾਰ ਕੈ ਸ਼ਸਤਰ ਅਸਤਰ ਕਰ ਲੀਨ ਬਾਣ ਬੂੰਦ ਪ੍ਰਿਥਮੇ ਬਰਖ ਸਿੰਘ ਨਾਦ ਪੁਨ ਕੀਨ ਰਸਾਵਲ ਚੰਦ ਸੁਨਿਓ ਰਾਜੰਗ ਚੜਿਓ ਚੌਪ ਜਾਇੰ ਸਜੇ ਸ਼ਸਤਰ ਪਾਣੰਗ ਚੜੇ ਜੰਗ ਜਵਾਨੰ ਲਗੇ ਢੋਲ ਟੰਕੇ ਕਮਾਣੰ ਕੜੰਕੇ ਭਏ ਨਦ ਨਾਦੰ ਤੁਣੰ ਨਿਰਭਿਖਾਦੰ ਚਮਕੀ ਕਿਰਪਾਨੰ ਹਠੇ ਤੇਜਮਾਨੰ ਮਹਾਬੀਰ ਹੁੰਕੇ ਸੁਨੀਸਾਨ ਦਰੁੰਕੇ ਚਹੂ ਹੋਰ ਗਰਜੇ ਸਵੈ ਦੇਵ ਲਰਜੇ ਸਰੰਗ ਧਾਰ ਬਰਖੇ ਮਈਆ ਪਾਣ ਪਰਖੇ ਚਉਪਈ ਜੇ ਲੈ ਸ਼ਸਤਰ ਸਾਮੇ ਧਏ ਤਿਤੇ ਨਿਧਨ ਕਉ ਪ੍ਰਾਪਤ ਭੈ ਚਮਕਤ ਭਈ ਅਸਨ ਕੀ ਤਾਰਾ ਭਵਕੇ ਰੁੰਡ ਮੁੰਡ ਵਿਕਰਾਰਾ ਅੰਧੋਰਾ ਹੈ ਗੈ ਰਥ ਪੈਦਲ ਕਟੇ ਬਚਿਓ ਨਾ ਜੀਵਤ ਕੋਏ ਤਬ ਆਪੈ ਨਿਕਸਿਓ ਨਿਰਪਤੇ ਸੁੰਭ ਕਰੈ ਸੋ ਹੋਏ ਚਉਪਈ ਸਿਵ ਦੂਤੀ ਏਕ ਦੁਰਗਾ ਬੁਲਾਈ ਕਾਨ ਲਾਗਨੀ ਕੈ ਸਮਝਾਈ ਸਿਵ ਕੋ ਭੇਜ ਦੀਜੈ ਤਹਾਂ ਦੈਤ ਰਾਜ ਸਥਿਤ ਹੈ ਜਹਾਂ ਸਿਵ ਦੂਤੀ ਜਬ ਇਮ ਸੁਨ ਪਾਵਾ ਸਿਵੈ ਦੂਤ ਕਰ ਉਤੈ ਪਠਾਵਾ ਸਿਵ ਦੂਤੀ ਤਾਤੇ ਭਇਓ ਨਾਮਾ ਜਾਣਤ ਸਕਲ ਪੁਰਖ ਅਰਬਾਮਾ ਸਿਵ ਕਹੀ ਦੈਤ ਰਾਜ ਸੁਨ ਬਾਤਾ ਏ ਵਿਦ ਕਹਿਓ ਤੁਮਹੋ ਜਗ ਮਾਤਾ ਦੇਵਨ ਕਉ ਦਇ ਕੈ ਠਕੁਰਾਈ ਕੈ ਮੰਡੋ ਹਮ ਸੰਗ ਲਰਾਈ ਦੈਤ ਰਾਜੇ ਇਹ ਬਾਤ ਨਾ ਮਾਨੀ ਆਪ ਚਲੇ ਜੂਝਨੇ ਅਭਿਮਾਨੀ ਗਰਜਤ ਕਾਲ ਕਾਲ ਜਿਉ ਜਹਾਂ ਪ੍ਰਾਪਤ ਪਇਓ ਅਸੁਰ ਪਰਿ ਚਮਕੀ ਤਾਂ ਅਸਨ ਕੀ ਧਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਬੰਧ ਹੈ ਚੇਤਾ ਫਿਵਰੇ ਭੈਰੋ ਭੀਮ ਅਨੇਕਾ ਤੁਰਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋ ਧਾਰਨ ਗਾਜੇ ਢੱਡ ਡਫ ਡਮਰ ਡੁਗ ਡੁਗੀ ਘਨੀ ਨਾਏ ਨਫੀਰੀ ਜਾਤ ਨਾ ਗਨੀ ਮਹਦ ਭਾਰ ਛੰਦ ਹੁਮਕੇ ਕੇ ਕਿਕਾਣ ਤੁਮਕੇ ਨਿਸ਼ਾਨ ਸੱਜੇ ਸੋ ਵੀਰ ਗੱਜੇ ਗਹੀਰ ਚੁੱਕੇ ਝੱਕ ਬੱਜੇ ਉਵਕ ਸੱਜੇ ਸੁਵਾ ਅਛੈ ਉਛਾ ਕੱਟੇ ਕੇ ਕਿਕਾਣ ਫੁੱਟੇ ਜਵਾਨ ਸੂਲੰ ਸੜਾਕ ਉੱਠੇ ਕੜਾਕ ਗੱਜੇ ਜਵਾਨ ਬੱਜੇ ਨਿਸ਼ਾਨ ਸੱਜੇ ਰਜੇਂਦਰ ਗੱਜੇ ਗਜੇਂਦਰ ਭੁਜੰਗ ਪ੍ਰਿਆ ਚੰਦ ਫਿਰੇ ਬਾਜੀ ਬਾਜੀਆਂ ਤੂ ਤੰਗ ਤੰਗਜੇ ਬਾਰਣੰ ਦਾਰਣੰ ਰਾਜਪੁੱਤਰੰ ਬਜੇ ਸੰਖ ਭੇਰੀ ਉਠੇ ਸੰਖ ਨਾਦੰ ਰਣੰਕੈ ਨਫੀਰੀ ਤੁਣੰ ਨਿਰਵਿਖਾਦੰ ਕੜੱਕੇ ਕਿਰਪਾਣੰ ਸੜਕਾਰ ਸੇਲੰ ਉਠੀ ਕੂਹਜੂ ਜੂਹੰ ਭਈ ਰੇਲ ਪੇਲੰ ਰੁਲੇ ਤਛ ਮੁਛੰ ਗਿਰੇ ਚੌਰ ਚੀਰੰ ਕਹੂੰ ਹੱਥ ਮਥੰ ਕਹੂੰ ਬਰਮ ਵੀਰੰ ਸਾਵਲ ਛੰਦ ਬਲੀ ਬੈਰ ਰੁਜੇ ਸਮੂਹ ਸਾਰ ਜੁਜੇ ਸੰਭਾਰੇ ਹਥਿਆਰੰ ਬਕੈ ਮਾਰ ਮਾਰੰ ਸਵੈ ਸ਼ਸਤਰ ਸੱਜੇ ਮਹਾਵੀਰ ਗੱਜੇ ਸਰੰਗ ਓਗ ਛੁੱਟੇ ਕੜਕਾਰ ਉਠੇ ਬਜੈ ਬਾਦਰ ਤੇ ਅੰਗ ਹਸੈ ਗਾਂਧਰਵੇ ਅੰਗ ਝੰਡਾ ਗੱਡ ਜੁੱਟੇ ਸਰੰਗ ਸਾਂਝ ਫੁੱਟੇ ਚਹੂ ਹੋਰ ਉਠੇ ਸਰੰਗ ਬ੍ਰਿਸ਼ਟ ਬੁੱਟੇ ਕ੍ਰੋਧੀ ਕਰਾਲੰਗ ਬਕੈ ਬਿਕਰਾਲੰਗ ਉਜੰਗ ਪ੍ਰਿਆ ਛੰਦ ਕਿਤੇ ਕੁੱਠੀਆਂ ਬੁੱਠੀਆਂ ਬ੍ਰਿਸ਼ਟ ਬਾਣੰ ਰਣੰ ਡੁੱਲੀਆਂ ਬਾਜ ਖਾਲੀ ਪਲਾਣੰ ਜੁਝੇ ਜੋਧਿਆਂ ਬੀਰ ਦੇਵੰ ਅਦੇਵੰ ਸੁਭੇ ਸਤਰ ਸਾਜਾ ਮਨੋ ਸਾਤ ਨੇਵੰ ਗੱਜੇ ਗੱਜੀਆਂ ਸਰਬ ਸੱਜੇ ਪਮੰਗੰ ਜੁਧੰ ਜੁਟੀਆਂ ਜੋਧ ਛੁੱਟੇ ਖਤੰਗੰ ਤੜੱਕੇ ਤਬਲੰਗ ਚੜੰਕੇ ਕਿਰਪਾਨੰ ਸੜਕਾਰ ਸੇਲੰ ਰਣੰਕੇ ਨਿਸ਼ਾਨੰ ਟਮਾ ਟਮ ਢੋਲੰ ਟਲਾ ਟੁਕ ਢਾਲੰ ਗਹਾਜੂ ਗੱਜੇ ਹੈਂ ਹਾਲ ਚਾਲੰ ਸਟਾ ਸੱਟ ਸੇਲੰ ਖਹਾ ਖੂਨ ਖੱਗੰ ਟੁੱਟੇ ਚਰਮ ਬਰਮੰ ਉਠੇ ਨਾਲ ਅਗੰ ਉਠੇ ਅਗ ਨਾਲੰ ਖਹੇ ਖੋਲ ਖੱਗੰ ਨਿਸਾ ਮਾਵਸੀ ਜਾਣ ਮਾਸਾਨ ਜੱਗੰ ਡਕੀ ਡਾਕਣੀ ਡਾਮਰੂ ਡੌਰ ਡੱਕੰ ਨਥੇ ਵੀਰ ਵੈਤਾਲ ਭੂਤੰ ਪਵਕੰ ਬੇਲੀ ਬਿੰਦਰਮ ਛੰਦ ਸਰਵਾਸ ਦਰਿਆਵਤ ਵੇਜ ਤੇ ਸਰਕਾਰ ਦੀਨ ਦੁਰਗਾਤ ਤੇ ਹਰੀ ਔਰ ਜੇਤ ਗਿਡਾਰੀਆਂ ਤਿਉ ਕਾੜ ਭੂਮਿ ਉਤਾਰੀਆਂ ਸਰੇ ਆਵਕਾਰੀ ਛੰਡੀਆਂ ਸਰਵਾਸਤਰ ਸਤਰ ਵਿਹੰਡੀਆਂ ਸ਼ਸਤਰਹੀਨ ਜਬੈ ਨਿਹਾਰਿਓ ਜੈ ਸ਼ਬਦ ਦੇਵ ਨੂੰ ਉਚਾਰਿਓ ਨਭ ਮਧ ਬਾਦਨ ਬਾਧੀ ਅਵਲੋਕ ਦੇਵ ਸੋ ਗਾਜਹੀ ਲਖਦੇ ਵਾਰੰਗ ਬਾਰਹੀ ਜੈ ਸ਼ਬਦ ਸਰਬ ਪੁਕਾਰਹੀ ਰਣ ਕੋਪ ਕਾਲ ਕਰਾਲੀਆਂ ਖਟ ਅੰਗ ਪਾਣ ਉਛਾਲੀਆਂ ਸਿਰ ਸੁੰਭ ਹੱਥ ਦੁਛੰਡੀਆਂ ਇਕ ਚੋਟ ਦੁਸ਼ਟ ਬਿਹੰਡੀਆਂ ਦੋਹਰਾ ਜਿਮ ਸੁੰਭਾਸਰ ਕੋ ਹਨਾ ਅਧਿਕ ਕੋਪ ਕੈ ਕਾਲ ਤਿਉ ਸਾਧਨ ਕੇ ਸਤਰ ਸਭ ਚਾਵਤ ਜਾਹ ਕਰਾਲ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਸੁਭ ਬਧਾ ਖਸਟੋਂ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ ਅਥ ਜੈਕਾਰ ਸ਼ਬਦ ਕਥਨੰ ਬੇਲੀ ਬਿਦਰਮ ਛੰਦ ਜੈ ਸ਼ਬਦ ਦੇ ਪੁਕਾਰਹੀ ਸਭ ਫੂਲ ਫੂਲਨ ਡਾਰਹੀ ਕਨਸਾਰ ਕੁੰਕਮ ਲਿਆਇ ਕੈ ਟੀਕਾ ਦਇਓ ਹਰਿ ਖਾਇ ਕੈ ਚਉਪਈ ਉਸਤ ਸਭ ਹੂੰ ਕਰੀ ਅਪਾਰਾ ਬ੍ਰਹਮ ਕਵਿਜ ਕੋ ਜਾਪ ਉਚਾਰਾ ਸੰਤ ਸਮੂਹ ਫੁੱਲਤ ਪਏ ਦੁਸ਼ਟ ਅਰਿਸ਼ਟ ਨਾਸ ਹੋਇ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਇ ਸਦਾ ਜਗ ਮਾਈ ਜਾਤਾ ਸਾਧਨ ਹੋਏ ਸਹਾਈ ਦੇਵੀ ਜੂ ਕੀ ਉਸਤਤ ਪੁਜੰਗ ਪ੍ਰਿਆਛੰਦ ਨਮੋ ਜੋਗ ਜਵਾਲੰਗ ਧਰਿਯੰਗ ਜਵਾਲੰਗ ਨਮੋ ਸੁੰਭਹੰਤੀ ਨਮੋ ਕਰੂਰ ਕਾਲੰਗ ਨਮੋ ਸ਼੍ਰੋਣ ਵੀਰ ਜਾਰਦਨੀ ਧੂਮਰ ਹੰਤੀ ਨਮੋ ਕਾਲ ਕਾ ਰੂਪ ਜਵਾਲਾ ਜਯੰਤੀ ਨਮੋ ਅੰਬ ਕਾ ਜੰਭਾ ਜੋਤੀ ਰੂਪਾ ਨਮੋ ਚੰਡ ਮੁੰਡਾਰਦਨੀ ਭੂਪੀ ਭੂਪਾ ਨਮੋ ਚਾਮ ਰੰਗ ਚੀਰਣੀ ਚਿਤ੍ਰ ਰੂਪੰ ਨਮੋ ਪਰਮ ਪ੍ਰਗਿਆ ਬਿਰਾਜੈ ਅਨੂਪੰ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜ ਸਾ ਸਾਤ ਕਾ ਪਰਮ ਬਰਮਾ ਨਮੋ ਮਹਿਖ ਦੈਤ ਕਉ ਅੰਤ ਕਰਣੀ ਨਮੋ ਤੋਖਣੀ ਸੋਖਣੀ ਸਰਬੀਰਣੀ ਬਿੜਾ ਲਛ ਹੰਤੀ ਕਰੂ ਰਾਸ ਕਾਇਆ ਦਿਜਗ ਦਿਆਰ ਦਨਿਯੰ ਨਮੋ ਜੋਗ ਮਾਇਆ ਨਮੋ ਭੈਰਵੀ ਭਾਰਗਵੀ ਅੰਗ ਪਵਾਨੀ ਨਮੋ ਜੋਗ ਜਵਾਲੰਧਰੀ ਸਰਬਮਾਨੀ ਅਧੀ ਉਰਦਵੀ ਆਪ ਰੂਪਾ ਅਪਾਰੀ ਹਮਾਰਾ ਸ੍ਰੀ ਕਾਮ ਰੂਪਾ ਕੁਮਾਰੀ ਭਵੀ ਭਾਵਨੀ ਭੈਰਵੀ ਭੀਮ ਰੂਪਾ ਨਮੋ ਹਿੰਗਲਾ ਪਿੰਗਲਾ ਅਨੂਪਾ ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ ਮਹਾਬੁੱਧਨੀ ਸਿੱਧਨੀ ਸੁਧ ਕਰਮਾ ਪਰੀ ਪਦਮਨੀ ਪਾਰਬਤੀ ਪਰਮ ਰੂਪਾ ਸਿਵੀ ਬਾਸਵੀ ਬ੍ਰਹਮੀ ਰਿੱਧ ਕੂਪਾ ਮ੍ਰਿੜਾ ਮਾਰਜਨੀ ਸੂਰਤ ਵੀ ਮੋਹ ਕਰਤਾ ਪਰਾ ਪੌਸ਼ਟਨੀ ਪਾਰਬਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ਨਮੋ ਕਾਰਤਿਕਿਆਨੀ ਸਿਵਾ ਸੀਤਲਾਯੰ ਭਗੀ ਭਾਰਗਵੀਯੰ ਨਮੋ ਸ਼ਸਤਰਪਾਨੰ ਨਮੋ ਅਸਤਰ ਧਰਤਾ ਨਮੋ ਤੇਜਮਾਨੰ ਜਇਆ ਆਜਇਆ ਚਰਮਨੀ ਚਾਵਡਾਯੰ ਕਿਰਪਾ ਕਾਲ ਕਾਯੰ ਨਯੰ ਨਿਤ ਨਿਆਯੰ ਨਮੋ ਚਾਪਣੀ ਚਰਮਣੀ ਖੜਗਪਾਣੰ ਗਦਾ ਪਾਣਿਨੀ ਚੱਕਰਣੀ ਚਿਤ੍ਰਮਾਣੰ ਨਮੋ ਸੂਲਣੀ ਸਹਿਹਤੀ ਪਾਣੀ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਪੋਖਣੀ ਸੋਖਣੀ ਮ੍ਰਿੜਾਲੀ ਨਮੋ ਦੁਸ਼ਟ ਦੋਖਾਰਦ ਨੀਰੂਪ ਕਾਲੀ ਨਮੋ ਜੋਗ ਜਵਾਲਾ ਨਮੋ ਕਾਰਤਕਿਆਨੀ ਨਮੋ ਅੰਬਕਾ ਤੋਤਲਾ ਸ੍ਰੀ ਭਵਾਨੀ ਨਮੋ ਦੋਖਦਾਹੀ ਨਮੋ ਦੁਖ ਹਰਤਾ ਨਮੋ ਸ਼ਸਤਰਣੀ ਅਸਤਰਣੀ ਕਰਮ ਕਰਤਾ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰੁਣੀਯੰ ਨਮੋ ਬ੍ਰਿਧ ਬਾਲਾ ਨਮੋ ਸਿੰਘ ਵਾਹੀ ਨਮੋ ਦਾੜ ਗਾੜੰ ਨਮੋ ਖੱਗ ਦਗੰ ਚਮਾ ਚਮ ਬਾੜੰ ਨਮੋ ਰੂੜ ਗੂੜੰਗ ਨਮੋ ਸਰਵ ਵਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਧਿ ਰੂਪੰਗ ਨਮੋ ਸਿੱਧ ਕਰਨੀ ਨਮੋ ਪੋਖਣੀ ਸੋਖਣੀ ਸਰਬ ਪਰਣੀ ਨਮੋ ਆਰਜਨੀ ਮਾਰਜਨੀ ਕਾਲ ਰਾਤਰੀ ਨਮੋ ਜੋਗ ਜਵਾਲੰਧਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਨੀ ਨਮੋ ਨਿਤ ਨਾਰਾਇਣੀ ਦੁਸ਼ਟ ਦਰਨੀ ਛਲਾ ਆਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕਰੂਰ ਕਾਲੀ ਨਮੋ ਰੇਤ ਕਾ ਪੂਰ ਕਾ ਪ੍ਰਾਸ ਸੰਧਿਆ ਜਨੈ ਮੋਹ ਕੈ ਚੌਦਹੂ ਲੋਕ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ ਨਮੋ ਤੋਖਨੀ ਪੋਖਨੀ ਸੰਤ ਸਰਬਾ ਨਮੋ ਸਖਤਨੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਕਰ ਪਾਣੀ ਨਮੋ ਰੂਪ ਕਾਲੀ ਕਪਾਲੀ ਅਨੰਦੀ ਨਮੋ ਚੰਦਰਣੀ ਭਾਨਵੀ ਅੰਗੁਬਿੰਦੀ ਨਮੋ छैल ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਤਾਰਣੀ ਸ੍ਰਿਸ਼ਟ ਭਰਣੀ ਨਮੋ ਹਰਖਣੀ ਬਰਖਣੀ ਸ਼ਸਤਰ ਤਾਰਾ ਨਮੋ ਤਾਰਣੀ ਕਾਰਣੀ ਅੰਗ ਅਪਾਰਾ ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵੀ ਦੁਰਗਿਆ ਨਮੋ ਕੋਰ ਰੂਪਾ ਨਮੋ ਚਾਰਣੈਣਾ ਨਮੋ ਸੂਲਣੀ ਸੈਥਣੀ ਬੱਕਰਵੈਣਾ ਨਮੋ ਬ੍ਰਿਧ ਬੁੱਧੰ ਕਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿਰੜਾ ਕਰੂਰ ਕਾਲਾ ਨਮੋ ਦੁਸ਼ਟ ਪੁਸ਼ਟਾਰਦਨੀ ਛੇਮ ਕਰਣੀ ਨਮੋ ਦਾੜ ਗਾੜਾ ਧਰੀ ਦੁਖ ਹਰਣੀ ਨਮੋ ਸ਼ਾਸਤਰ ਵੇਤਾ ਨਮੋ ਸ਼ਸਤਰਗਾਮੀ ਨਮੋ ਜਛ ਵਿਦਿਆ ਧਰੀ ਪੂਰਨ ਕਾਮੀ ਰਿਪੰਗ ਤਾਪਣੀ ਜਾਪਣੀ ਸਰਬ ਲੋਗਾ ਥਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਕੜੇਸੀ ਨਮੋ ਸ਼ਕਤੀ ਪਾਣੀ ਨਮੋ ਕਾਲ ਕਾ ਖੜਗ ਪਾਣੀ ਕਿਰਪਾਣੀ ਨਮੋ ਲੰਕੜੇ ਸਾ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕਮਛਿਆ ਕਰੋਟੀ ਨਮੋ ਕਾਲ ਰਾਤਰੀ ਕਪਰਦੀ ਕਲਿਆਣੀ ਮਹਾਰਿਧਣੀ ਸਿੱਧ ਦਾਤਰੀ ਕਿਰਪਾਣੀ ਨਮੋ ਚਤਰਬਾਹੀ ਨਮੋ ਅਸ਼ਟਬਾਹਾ ਨਮੋ ਪੋਖਣੀ ਸਰਵ ਆਦਮ ਪਨਾਹਾ ਨਮੋ ਅੰਬਕਾ ਜੰਬਹਾ ਕਾਰਤਕਿਆਨੀ ਮ੍ਰਿੜਾ ਲੀਕ ਭਰਦੀ ਨਮੋ ਸ੍ਰੀ ਭਵਾਨੀ ਨਮੋ ਦੇਵ ਆਰਦਿਆਰਦਨੀ ਦੁਸ਼ਟ ਹੰਤੀ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਦੀ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੰਦੀ जयन्ती नमो मंगला कालकायं कपाली नमो भद्रकाली शिवायं दुर्गायं क्षमायं नमो तात्रियेयं सुवाहा सुधायं नमो शीतलेयं नमो चरबणी सर्व धर्मं तुजायं नमो हिङ्गुला अंबकायं नमो दीर्घदाढा नमो श्यामवर्णी नमो अञ्जनी गञ्जनी धरणी नमो अर्धचन्द्रायणी चंद्रचूड़ं नमो इन्द्र ऊर्धा नमो दाढगूढं ਸਸੰਗ ਸੇਖ ਰੀ ਚੰਦਰ ਭਾਲਾ ਪਵਾਨੀ ਪਵੀ ਪੈ ਹਰੀ ਭੂਤ ਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮਛਾ ਪਰੀ ਪਦਵਨੀ ਪੂਰਣੀ ਸਰਵੇਛਾ ਜਯਾ ਜੋਗਨੀ ਜਗ ਕਰਤਾ ਜਯੰਤੀ ਸੁਭਾ ਸੁਹਾਮਣੀ ਸ੍ਰਿਸ਼ਟ ਜਾ ਸਤਰਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪਰੇਯੰ ਪ੍ਰਭੀ ਪੂਰਣੀ ਪਾਰ ਬ੍ਰਹਮੀ ਅਜੇਯੰ ਅਰੂਪੰ ਅਨੂਪੰ ਨਾਮੰ ਅਠਾਮੰ ਅਪੀਤੰ ਅਜੀਤੰ ਮਹਾ ਧਰਮ ਧਾਮੰ ਅਛੇਦੰ ਅਭੇਦੰ ਅਕਰਮੰ ਸੋ ਤਰਮੰ ਨਮੋ ਬਾਣ ਪਾਣੀ ਤਰੇ ਚਰਮ ਬਰਮੰ ਅਜੇਯੰ ਅਭੇਯੰ ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ ਨਮਿਤਯੰ ਕਿਤਯੰ ਗੁਰੀ ਗੌਰ ਜਾ ਕਾਮ ਗਾਮੀ ਗੋਪਾਲੀ ਬਲੀ ਬੀਰਣੀ ਪਾਵਨ ਜਗਿਆ ਜਵਾਲੀ ਨਮੋ ਸਤਰ ਚਰਵਾਇਣੀ ਗਰਭ ਹਰਣੀ ਨਮੋ ਤੋਖਣੀ ਸੋਖਣੀ ਸਰਬ ਪਰਣੀ ਪਿਲੰਗੀ ਪਵੰਗੀ ਨਮੋ ਚਰਚ ਤੰਗੀ ਨਮੋ ਭਾਵਨੀ ਭੂਤ ਹੰਤਾ ਪੜਿੰਗੀ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਭਵੀ ਭਾਵਨੀ ਭਵਖਿਆਤਾ ਵਿਧਾਤਾ ਪ੍ਰਭੀ ਪੂਰਣੀ ਪਰਮ ਰੂਪੰ ਪਵਿੱਤਰੀ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਜਟੀ ਜਵਾਲ ਪ੍ਰਚੰਡ ਮੁੰਡੀ ਚਮੁੰਡੀ ਬਰੰਗ ਧਾਇਣੀ ਦੁਸ਼ਟ ਖੰਡੀ ਅਖੰਡੀ ਸਵੈ ਸੰਤਵਾਰੀ ਬਰੰਗ ਬੀਹੁਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਿੰਗ ਨਮਸਤਿੰਗ ਨਮਸਤਿੰਗ ਭਵਾਨੀ ਸਦਾ ਰਾਖ ਲੈ ਮੋ ਕਿਰਪਾ ਕਹਿ ਕਿਰਪਾਨੀ ਇਤ ਸ੍ਰੀ ਵਿਚਤਰ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਵਰਣਨ ਸਭ ਤੋਂ ਧਿਆਏ ਸੰਪੂਰਣੰ ਮਸਤ ਸੁਭ ਮਸਤ ਅਭਜੂ ਅਥ ਚੰਡੀ ਚਰਿਤਰ ਉਸਤਤ ਵਰਣਨ ਭੁਜੰਗ ਪ੍ਰਿਆਛੰਦ ਪਰੇ ਜੋਗਨੀ ਪੱਤਰ 64 ਚਾਰੰਗ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਮੇਹਗੇ ਅੰਗਏ ਕੰਕ ਬੰਕੰ ਰੁਲੇ ਸੂਰ ਬੀਰੰ ਹਾੜੰ ਨਿਸੰਕੰ ਚਲੇ ਨਾਰ ਦਉ ਹਾਥ ਪੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਵਜਾਏ ਗਿਰੇ ਬਾਜਗਾ ਗਾਜੀ ਗਜੀ ਵੀਰ ਖੇਤੰ ਰੁਲੇ ਤਛ ਮੁਚੰ ਨਚੇ ਭੂਤ ਪ੍ਰੇਤੰ ਨਚੇ ਵੀਰ ਵੈਤਾਲ ਅਧੰ ਕਮਧੰ ਬਧੇ ਬਧ ਗੋਪਾਂ ਗੁਲ ਤ੍ਰਾਣ ਬਧੰ ਭਏ ਸਾਧ ਸੰਭੂ ਪੀਤੰ ਅਪੀਤੇ ਨਮੋ ਲੋਕ ਮਾਤਾ ਭਲੇ ਸਤਰ ਜੀਤੇ ਪੜੇ ਮੂੜ ਜਾ ਕੋ ਤਨੰਗ ਤਾਂ ਬਾਢੇ ਸੁਨੈ ਸੂਮ ਸੋਫੀ ਲਰੈ ਜੁਧ ਗਾਢੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧਤਾ ਕੋ ਪੜੈ ਆਹੇ ਵਿਦਿਆਰਥੀ ਵਿਦਿਹੇ ਤੰ ਲਹੈ ਸਰਵ ਸ਼ਾਸਤ੍ਰਾਨ ਕੋ ਮਧਯ ਚੇਤੰ ਜਪੈ ਜੋਗ ਸੰਨਿਆਸ ਬੈ ਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਦੇ ਤੁਮਰੇ ਧਿਆਨ ਕੋ ਨਿਤ ਉਠਤੈ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਹਾਂਗੇ ਭਗਵੰਤ ਇਤ ਸ੍ਰੀ ਵਿਜਿਤਰ ਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸਤਤ ਵਰਣੰ ਅਸ਼ਟਮੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ